ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰੀ ਕਿਰਪਾ ਦੇਵੋ ਹਰੀ ਨਾਮ ਜਾਚਕ ਜਨ ਜਾਚੇ ਪ੍ਰਵਧਾਨ ਕਰੀ ਕਿਰਪਾ ਦੇਵੋ ਹਰੀ ਨਾਮ ਉਹ ਜਾਚਕ ਆਇਆ ਉਹ ਕਹਿੰਦਾ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਵੇਂਤੀ ਆਪਣੀ ਭਗਤੀ ਲਾਏ ਜਾਚਕ ਕੁਝ ਬੁੰਗਲ ਹੈ ਜਿਹੜੀ ਉਹਦੀ ਆਪਣੀ ਭਗਤੀ ਹੈ ਜਿਹੜੀ ਭਗਤੀ ਕਹਿੰਦਾ ਉਹਦਾ ਗਿਆਨ ਨਹੀਂ ਹੈ ਉਹਨੂੰ ਜਾਚਕ ਨੂੰ ਉਹ ਤਾਂ ਹੋਰ ਭਗਤੀਆਂ ਚ ਆਇਆ ਜਿਨ੍ਹਾਂ ਦਾ ਫਲ ਕੁਝ ਨਹੀਂ ਸੀ ਉਹ ਭਗਤੀਆਂ ਕੀਤੀਆਂ ਨੇ ਜਿੱਥੇ ਨਿਕਲਿਆ ਕੁਝ ਨਹੀਂ ਮਿਲਿਆ ਜੇ ਨਿਕਲਿਆ ਤਾਂ ਪੱਤੇ ਔਰ ਫੁੱਲ ਨਿਕਲੇ ਨੇ ਫਲ ਨਹੀਂ ਨਿਕਲੇ ਪੱਤੇ ਔਰ ਫੁੱਲ ਫੁੱਲ ਤੱਕ ਤਾਂ ਪਹੁੰਚ ਗਿਆ ਜਿਹੜੇ ਗੁਣ ਸੀ ਉਹਨਾਂ ਭਗਤੀਆਂ 'ਚ ਉਹ ਫੁੱਲ ਤੱਕ ਲੈ ਗਏ ਫਲ ਨਹੀਂ ਮਿਲਿਆ ਤੇ ਦਰਗਾਹ ਦੇ ਨਾਲ ਫੁੱਲ ਪ੍ਰਮਾਣ ਹੈ ਤੇ ਪੱਤੇ ਪ੍ਰਮਾਣ ਨੇ ਫਲ ਪ੍ਰਮਾਣ ਕਬੀਰ ਨੇ ਦੱਸਿਆ ਸੀ ਕਹਿੰਦਾ ਵੀ ਜੋ ਮੈਂ ਅੱਗੇ ਪਹਿਲਾਂ ਭਗਤੀ ਕੀਤੀ ਹੈ ਜੋ ਵੀ ਕੁਝ ਕੀਤਾ ਉਹਦੇ ਤੇ ਫੁੱਲ ਫੁੱਲ ਮਿਲੇ ਪਹਿਲੇ ਪਹਿਲੇ ਫੁੱਲੜਾ ਵੀ ਹੈ ਉਹ ਕੁਝ ਹੋਰ ਕਹਿੰਦਾ ਇਹ ਗੁਰਬਾਣੀ ਦੇ ਗਾਂ ਵਿਆਖਿਆ ਕੀਤੀ ਉਹ ਕਹਿੰਦੇ ਫਲ ਕਾਰਨ ਫੁੱਲੇ ਬਣ ਰਾਏ ਫਲ ਕਾਰਨ ਫੁੱਲੀ ਬਣ ਰਾਏ ਜੇ ਬਨਸਪਤੀ ਨੂੰ ਫੁੱਲ ਲੱਗਦੇ ਨੇ ਇਹਦਾ ਮਤਲਬ ਹੈ ਫਲ ਲੱਗਣ ਵਾਸਤੇ ਲੱਗਦੇ ਫੁੱਲ ਦੇ ਬਾਅਦ ਫਲ ਆਉਂਦਾ ਨਹੀਂ ਆਉਂਦਾ ਗੱਲ ਅਲੱਗ ਹੈ ਪਰ ਫੁੱਲ ਤਾਂ ਆਉਂਦਾ ਕਿਉਂਕਿ ਫਲ ਲੱਗਣ ਫਲ ਵਾਸਤੇ ਫੁੱਲ ਆਇਆ ਪਰ ਜੇ ਫੁੱਲ ਆਵੇ ਫੁੱਲ ਝੜ ਜਵੇ ਫਲ ਪਵੇ ਇਹਨੂੰ ਫੇਰ ਫਿਰ ਕੋਈ ਬਿਮਾਰੀ ਹੈ ਉਹਦੇ ਵਿੱਚ ਕੋਈ ਸਕਦਾ ਪੇੜ ਨੂੰ ਕੋਈ ਬਿਮਾਰੀ ਹੈ ਉਹ ਭਗਤੀ 'ਚ ਕੋਈ ਬਿਮਾਰੀ ਹੈ ਕੋਈ ਦੋਖ ਹੈ ਕੋਈ ਦੁੱਖਾ ਦੋਖ ਹੈ ਕੋਈ ਚਾਹੇ ਤਾਂ ਧਰਤੀ 'ਚ ਦੋਖ ਹੈ ਚਾਹੇ ਪਾਣੀ 'ਚ ਦੋਖ ਹੈ ਕੋਈ ਜ਼ਰੂਰ ਦੋਖ ਹੈ ਧਰਤੀ ਔਰ ਪਾਣੀ 'ਚ ਦੋਖ ਫਲ ਕਾਰਨ ਫੁੱਲੀ ਹੀ ਬਣਦਾ ਹੈ ਫਲ ਲੱਗਾ ਤਾਂ ਫੁੱਲ ਬਣਦਾ ਤੇ ਫਲ ਲੱਗਦਾ ਫੁੱਲ ਪਹਿਲੇ ਹੀ ਝੜ ਜਾਂਦਾ ਜਿੰਨਾ ਚਿਰ ਫੁੱਲਾ ਫਲ ਨਹੀਂ ਲੱਗਦਾ ਜਿੰਨਾ ਚਿਰ ਸ਼ਰਦਾ ਗਿਆਨ ਦਾ ਫਲੇ ਨਹੀਂ ਲੱਗਦਾ ਅਕੀ ਬਾਕੀ ਤਾਂ ਪੱਕੀਆਂ ਸਾਰੀਆਂ ਸ਼ਰਧਾ ਜਾਂ ਸ਼ਰਦਾ ਨਹੀਂ ਰਹਿੰਦੀ ਉਹ ਧਰਮ ਨਹੀਂ ਰਹਿੰਦਾ ਪਹਿਲਾਂ ਹਰ ਧਰਮ ਸ਼ਰਦਾ ਤੋਂ ਸ਼ੁਰੂ ਹੁੰਦਾ ਹੈ ਹਰ ਮਤ ਸ਼ਰਦਾ ਤੋਂ ਸ਼ੁਰੂ ਹੁੰਦੀ ਹੈ ਜਦ ਫਲ ਲੱਗਦਾ ਫਿਰ ਫੁੱਲ ਨਹੀਂ ਰਹਿੰਦਾ ਉਹ ਜਿਹੜੇ ਕਰਮ ਕਰਦਾ ਹੁੰਦਾ ਪਹਿਲੀ ਸਟੇਜ ਦੇ ਨਿਤਨੇ ਵਗੈਰਾ ਸਾਰੇ ਚੱਲਦੇ ਉਹ ਚ ਹੁੰਦਾ ਨਹੀਂ ਉਹਦਾ ਉਹਦਾ ਸਿਰਫ ਉਹਦਾ ਸਰਫ ਹੈ ਤਾਂ ਜਿਵੇਂ ਨਿਆਣੇ ਨੂੰ ਟੌਫੀਆਂ ਦਿੰਦੇ ਆ ਨਾ ਸਕੂਲ ਜਾਣ ਵਾਸਤੇ ਜੇ ਸਕੂਲ ਜਾਣ ਦੀ ਉਹਨੂੰ ਆਦਤ ਪੈ ਜਾਂਦੀ ਫਿਰ ਟੌਫੀਆਂ ਕਹਿੰਦਾ ਨਹੀਂ ਖਾਈਦੀਆਂ ਇਹ ਮਾੜੀਆਂ ਹੁੰਦੀਆਂ ਪਰ ਟੌਫੀਆਂ ਚੜਾ ਇਹ ਤਾਂ ਟੌਫੀਆਂ ਨੇ ਜਿਹੜੀਆਂ ਆ ਜੋ ਦੱਸਿਆ ਨਾ ਸੇਵਾ ਕਰੋ ਇਹ ਤਾਂ ਟੌਫੀ ਹੈ ਇਹ ਕੁਝ ਮਿਲਦਾ ਹੈ ਤਾਂ ਕਿਉਂਕਿ ਪਹਿਲਾਂ ਹੋਰ ਕੁਝ ਕਰ ਨਹੀਂ ਸਕਦਾ ਨਾ ਕਰ ਨਹੀਂ ਸਕਦਾ ਕੁਝ ਹੰਕਾਰ ਵੀ ਉਹਦਾ ਦੂਰ ਹੁੰਦਾ ਫੁੱਲ ਤੱਕ ਲੈ ਜਾਂਦੀ ਹੈ ਇਸ ਕਰਕੇ ਇਹਨਾਂ ਡੇਰਿਆਂ 'ਚੋਂ ਮੰਦਰਾਂ 'ਚੋਂ ਸ਼ਰਧਾ ਤੋਂ ਬਿਨਾਂ ਕੁਝ ਨਹੀਂ ਮਿਲਦਾ ਜੇ ਫਲ ਦਾ ਵਿਰੋਧ ਕਰ ਇਹ ਫਲ ਦਾ ਵਿਰੋਧ ਕਰ ਦਿੰਦੇ ਨੇ ਕਹਾਂ ਜਾ ਕੇ ਸ਼ਰਧਾ ਦੇ ਫੁੱਲੇ ਕਹਿੰਦੇ ਹਾਂ ਸ਼ਰਧਾ ਦੇ ਫੁੱਲੇ ਹੁੰਦੇ ਨੇ ਹੱਲੇ ਚਾਹੀਦੇ ਨੇ ਜੇ ਵਿਰੋਧ ਕਰਦਣ ਫਲ ਵਾਲੇ ਦਾ ਫਲ ਦੀ ਆਵਾਜ਼ ਵਾਲੇ ਦਾ ਤਾਂ ਇਹ ਸਾਰਾ ਹੀ ਪੇੜ ਖਤਮ ਹੋ ਜਾਂਦਾ ਸਾਰਾ ਪੇੜ ਹੀ ਬੇਕਾਰ ਚਲੇ ਜਾਂਦੇ ਇੱਥੋਂ ਫੁੱਲ ਵਾਲੇ ਜਿੱਥੇ ਫੁੱਲ ਪੈਦਾ ਕਰਨ ਵਾਲੇ ਨੇ ਇੱਥੋਂ ਕਦੇ ਭਗਤ ਇਸੇ ਕਰਕੇ ਨਹੀਂ ਕਦੇ ਪੈਦਾ ਹੁੰਦੇ ਪਾਵਰ ਸਾਈਡ ਤੋਂ ਪੈਦਾ ਹੁੰਦੇ ਨਾ ਮੰਦਰਾ ਜੋ ਕਦੇ ਹੋਇਆ ਨਾ ਪੀਠਾ ਜੋ ਕਦੇ ਪੈਦਾ ਹੋਇਆ ਨਾ ਕਦੇ ਧਰਮ ਦੇ ਕਲੈਕਟਿਵ ਜਿਹੜੇ ਸੀਗੇ ਨਾ ਉਹਨਾਂ ਜੋ ਪੈਦਾ ਹੋਇਆ ਤਤਾ ਤਰਾਇ ਵੀ ਕੱਲਾ ਉਠਿਆ ਨਾਲ ਸੰਗਤ ਜੁੜੀ ਹੈ ਕੱਲਾ ਉਠਿਆ ਸੰਗਤ ਨਾਲ ਜੁੜੀ ਹੈ ਉਹਦੇ ਉਹ ਸੰਗਤ ਨਾਲ ਨਹੀਂ ਜੁੜਿਆ ਸੰਗਤ ਉਹਦੇ ਨਾਲ ਜੁੜੀ ਰਹੀ ਉਹ ਨਹੀਂ ਜੁੜਿਆ ਉਹਨੇ ਨਹੀਂ ਪਰਵਾਹ ਕੀਤੀ ਮੈਨੂੰ ਕੋਈ ਆਉਂਦਾ ਕਿੰਨੇ ਮੇਰੇ ਨਾਲ ਆਏ ਨੇ ਕਿੰਨੇ ਮੈਨੂੰ ਛੱਡ ਕੇ ਉਹਨੂੰ ਕੋਈ ਪਰਵਾਹ ਨਹੀਂ ਲੋਕ ਪਿੱਛੇ ਤੁਰੇ ਜਾਂਦੇ ਨੇ ਉਹ ਨਹੀਂ ਦੇਖਦਾ ਮੇਰੇ ਨਾਲ ਕੌਣ ਆਇਆ ਕੌਣ ਮੈਨੂੰ ਛੱਡ ਗਿਆ ਉਹਨੂੰ ਵੀ ਲੈਣਾ ਉਹਦੇ ਕੋਲ ਉਹਦੇ ਵੱਲ ਨੂੰ ਲੋਕ ਜਾਂਦੇ ਨੇ ਉਹਨਾਂ ਕੀ ਲੈਣਾ ਨੂੰ ਦਰਿਆ ਵੱਲ ਨੂੰ ਪਾਣੀ ਜਾਂਦਾ ਹੁੰਦਾ ਦਰਿਆ ਨੀਵੇਂ ਤੋਂ ਹੁੰਦਾ ਨਾ ਦੁਨੀਆ ਭਰ ਦੇ ਨਦੀ ਨਾਲਿਆਂ ਦਾ ਪਾਣੀ ਦਰਿਆ ਵੱਲ ਨੂੰ ਜਾਂਦਾ ਦਰਿਆ ਨੂੰ ਕੀ ਮਤਲਬ ਕੋਈ ਆਊਗਾ ਕੋਈ ਨਹੀਂ ਆਊਗਾ ਇਹ ਸ਼ਹਿਰ ਦਾ ਗੰਦਾ ਨਾਲਾ ਮੇਰੇ ਚ ਕਿਉਂ ਨਹੀਂ ਆਇਆ ਉਹ ਗੰਦਾ ਹੀ ਹੋਣਾ ਉਹਦੀ ਤਾਂ ਉਹਨੇ ਪਵਿੱਤਰੇ ਕਰਨਾ ਆ ਕੇ ਜੇ ਗੰਗਾ ਚ ਆਉਣੀਆਂ ਨਦੀਆਂ ਤਾਂ ਗੰਗਾ ਨੇ ਤਾਂ ਪਵਿੱਤਰੇ ਕਰਦੀਆਂ ਨੇ ਆ ਕੇ ਸਾਰਾ ਪਾਣੀ ਰਲ ਕੇ ਉਹ ਤਾਂ ਗੰਗਾ ਹੀ ਬਣ ਜਾਣਾ ਜੇ ਗੰਗਾ ਜਲ ਨਾਲ ਦੀਆਂ ਨਦੀਆਂ ਆਉਂਦੀਆਂ ਨੇ ਤਾਂ ਉਹਨਾਂ ਦੀ ਕਿਮਤ ਗੰਗਾ 'ਚ ਆ ਕੇ ਪੈ ਕੇ ਬਣਦੀ ਹੈ ਜ਼ਿਆਦਾ ਕੱਲੇ ਉਧਰ ਪਾਣੀ ਦੀ ਕਿਮਤ ਨਹੀਂ ਬਣਦੀ ਦਿੱਤਾ ਦਰਿਆ ਨਾਲ ਰਲ ਕੇ ਤਾਂ ਪਵਿੱਤਰੇ ਹੁਣ ਉਹਨਾਂ ਨੇ ਆਪ ਗੰਗਾ ਜੇ ਗੰਗਾ ਜੋ ਪਾਣੀ ਲੈ ਕੇ ਕੋਈ ਕੱਢ ਕੇ ਨਹਿਰ ਉਹ ਇਸ ਨਾਲ ਜਿੰਨੀ ਨਾਲ ਦਾ ਮਹੱਤਵ ਮੰਨਦੇ ਲੋਕ ਹੁਣ ਵੀ ਨਹਿਰਾਂ ਨੇ ਗੰਗਾ ਚੜ੍ਹਣ ਦੀਆਂ ਉਹ ਨਹਿਰ ਜਨਾ ਦਾ ਨਹੀਂ ਫਲ ਹੈਗਾ ਮੰਨਦੇ ਲੋਕ ਜਿਹੜਾ ਹਰਕੀ ਪੌੜੀ ਦਾ ਹੈ ਤੇ ਉੱਥੇ ਨਾ ਦਾ ਗੰਗਾ ਜੀ ਕਿਤੇ ਨਾ ਲੋ ਇਸ਼ਨਾਨ ਕਰ ਲੋ ਉਹ ਮਹਾਤਮ ਨਹਿਰ ਕੰਢੀ ਨੂੰ ਕੋਈ ਨਹੀਂ ਪੁੱਛਦਾ ਜਿਹੜਾ ਬਾਹਰ ਨਿਕਲ ਗਿਆ ਉਹਨੂੰ ਕੋਈ ਨਹੀਂ ਪੁੱਛਦਾ ਉੱਥੇ ਇਹ ਗੱਲ ਹੈ ਗੁਰੂ ਨਾਲ ਜਿਹੜੇ ਅੱਡ ਨਹਿਰਾ ਨਿਕਲ ਗਈਆਂ ਗੁਰੂ ਘਰ ਨਾਲ ਵੀਣੇ ਮਸੰਦ ਕੋਈ ਨਹੀਂ ਪੁੱਛਦਾ ਉਹਦੇ ਵਿੱਚ ਹੀ ਪੈਦਾ ਹੋਏ ਨੇ ਜਿਹੜੇ ਗੁਰੂ ਘਰ ਨਾਲ ਜੁੜੇ ਤੇ ਖੋਪਰੀਆਂ ਉਹਨਾਂ ਨੇ ਲਾਹੀਆਂ ਨੇ ਚੜਖੀਆਂ ਤੇ ਉਹੀ ਚੜੇ ਨੇ ਆਰਿਆਂ ਨਾਲ ਉਹੀ ਚੜੇ ਨੇ ਉਹਨਾਂ ਉਹਨਾਂ ਦੀ ਅਰਦਾਸ ਕਰਦੇ ਆ ਬੀਬੀਆਂ ਦੀ ਜਿਨ੍ਹਾਂ ਨੇ ਸਵਾ ਸਵਾ ਬਣ ਉਹ ਪਿਛਲੇ ਪੀਸੇ ਨੇ ਬੱਚਿਆਂ ਦੇ ਟੋਟੇ ਗਲਾਂ 'ਚ ਪਾਏ ਨੇ ਉਹ ਉਹਨਾਂ ਦੀ ਸੰਗਤ ਸੀ ਨਾ ਕਿ ਮੀਣਿਆਂ ਮਸੰਦਾ ਦੀ ਸੰਗਤ ਸੀ ਉੱਥੋਂ ਤੋਂ ਨਾ ਕੋਈ ਪੈਦਾ ਹੋਇਆ ਰਾਮ ਰਈਆਂ ਚੋਂ ਕੋਈ ਨਾ ਕੋਈ ਪੈਦਾ ਹੋਇਆ ਕਿਉਂ ਨਹਿਰਾਂ ਫਾੜ ਕੇ ਪਰੇ ਚਲੇ ਹੋਈਆਂ ਸੀ ਬਾਹਰ ਨਿਕਲ ਗਈਆਂ ਸੀ ਜ਼ਮੀਨੀ ਸਚਾਈ ਹੈ ਜ਼ਮੀਨੀ ਹੁਣ ਤੁਸੀਂ ਰਾਤ ਦਾ ਇੱਕੋ ਜਿਹਾ ਕਰਤਾ ਇੱਕੋ ਜਿਹਾ ਕਿਵੇਂ ਹੋ ਜੂਗਾ ਕੋਈ ਜਾਂ ਨਹੀਂ ਹੋ ਸਕਦਾ ਬੋਲੀ ਹੁਣ ਵੀ ਉਹਨਾਂ ਦੀ ਉਹੀ ਹੈ ਬੋਲੀ ਮੀਣਿਆਂ ਦੀ ਹੁਣ ਵੀ ਉਹੀ ਹੈ ਅੰਦਰ ਤਾਂ ਉਹੀ ਚੀਜ਼ ਹੈ ਨਾ ਅਚਲ ਵੀ ਉਹੀ ਹੈ ਬੋਲੀ ਵੀ ਉਹੀ ਹੈ ਹਾਂਜੀ ਜਾਚਕ ਜਨ ਜਾਚੇ ਪ੍ਰਵਧਾਨ ਕਰੀ ਕਿਰਪਾ ਦੇਵੋ ਹਰਨਾਮ ਨਾਮ ਜਾਚਕ ਜਨ ਜਾਚੇ ਪ੍ਰਵਧਾਨ ਕਾਰਨ ਕਰੀ ਹੈ ਕਰੀ ਕਿਰਪਾ ਕਰ ਕਿਰਪਾ ਕਿਵੇਂ ਆ ਜੂਗਾ ਕਰੀ ਕਿਰਪਾ ਕਰੀ ਕਿਰਪਾ ਕਰੀ ਕਿਰਪਾ ਕਰਕੇ ਕਰੀ ਕਿਰਪਾ ਆਊਗਾ ਕਰੀ ਨਹੀਂ ਆਉਣਾ ਕਰੀ ਕਿਰਪਾ ਕਰ ਕਰੀ ਕਿਰਪਾ ਦੇਵੋ ਹਰ ਨਾਮ ਕਰ ਨਹੀਂ ਆ ਸਕਦਾ ਕਿਰਪਾ ਕਰਕੇ ਹੀ ਹੋਊ ਜਦ ਕਾਰਾ ਹੋਣਾ ਜੇ ਸ਼ਹਿਰੀ ਨਾ ਹੋਵੇ ਉਹਦਾ ਮਤਲਬ ਹੱਥ ਆ ਜਾਂਦਾ ਜਿਹੜਾ ਕਰਨਾ ਹੁੰਦਾ ਨਾ ਗੁਰਬਾਣੀ ਦਾ ਉਹਦਾ ਮਤਲਬ ਹੱਥ ਇੱਕ ਗਣੀ ਪੜਨਾ ਪਊਗਾ ਜੀ ਜਿੰਦੀ ਲਾ ਕੇ ਕਿ ਕਰੀ ਕਿਰਪਾ ਪੜਨਾ ਹਾਂ ਹਾਂ ਕਰੀ ਕਿਰਪਾ ਕਿਉਂਕਿ ਨਾਮ ਮੰਗਿਆ ਜਾ ਰਿਹਾ ਹਾਂ ਮੰਗਿਆ ਜਾ ਕਰੀ ਕਿਰਪਾ ਕਿਰਪਾ ਕਰੀ ਦੇਵੋ ਹਰ ਨਾਮ ਦੇਵਾ ਹਰ ਨਾਮ ਕਿਰਪਾ ਕਰਕੇ ਹਾਂਜੀ ਸਾਧ ਜਨਾ ਕੀ ਮੰਗੂ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਾਜਣਾ ਕੇ ਮੰਗੂ ਤੂੰ ਜਿਹੜੇ ਤੇਰੇ ਸਾਜਣ ਨੇ ਜਿਨ੍ਹਾਂ ਨੂੰ ਤੇਰੀ ਸਮਝ ਹੈ ਪਹਿਲੀ ਉਹਨਾਂ ਦਾ ਉਪਦੇਸ਼ ਮੈਂ ਉਹਨਾਂ ਦਾ ਉਪਦੇਸ਼ ਮੰਗਦਾ ਉਹਨਾਂ ਦੇ ਉਪਦੇਸ਼ ਵਿੱਚ ਗਿਆਨ ਹੈ ਉਹਨਾਂ ਦੇ ਉਪਦੇਸ਼ ਵਿੱਚ ਜਿਹੜਾ ਗਿਆਨ ਹੈ ਉਹ ਧੂੜ ਹੈ ਸਾਜਣਾ ਕੀ ਮੰਗੂ ਧੂੜ ਫਿਰ ਤੇ ਜੋ ਗਿਆਨ ਕਰਨਗੇ ਮੈਨੂੰ ਜੋ ਉਪਦੇਸ਼ ਕਰਨਗੇ ਉਹ ਜਿਹੜਾ ਗਿਆਨ ਹੈ ਉਹੀ ਧੂੜ ਹੈ ਉਹ ਮਨ ਨੂੰ ਸਾਫ਼ ਕਰ ਦੇ ਕਰੂਗਾ ਉਹਦਾ ਨਾਮ ਮਨ ਸਾਫ਼ ਹੋਊਗਾ ਹਾਂਜੀ ਸਾਧ ਜਨਾ ਕੀ ਮੰਗੋ ਧੂੜ ਪਾਰ ਬ੍ਰਹਮ ਮੇਰੀ ਸਰਦਾਰ ਲਫ਼ਜ਼ਾ ਧੂੜ ਧੂੜੀ ਜਾਂਦੀ ਹੈ ਇਹ ਧੂੜ ਧੂੜ ਵਾਲੀ ਚੀਜ਼ ਹੈ ਖੇ ਉੱਡਣ ਵਾਲੀ ਚੀਜ਼ ਹੈ ਧੂੜ ਵਾਲੀ ਨਹੀਂ ਹੈ ਇਹ ਉੱਡਣ ਵਾਲੀ ਧੂੜ ਉਹ ਹੈ ਜਿਹੜੀ ਟਾਰਗੇਟ ਬਣਾ ਕੇ ਕਿਤੇ ਪੈਂਦੀ ਹੈ ਟਾਰਗੇਟ ਤੇ ਜਾਂਦੀ ਹੈ ਖੇਤ ਆਕਾਸ਼ ਉੱਡ ਜਾਂਦੀ ਹੈ ਪਤਾ ਨਹੀਂ ਕਿੱਥੇ ਜਾਣਾ ਖੇ ਉੱਡਣ ਵਾਲੀ ਚੀਜ਼ ਉਹ ਕਹਿੰਦਾ ਖੇਡ ਉਡਾਤੀ ਹੈ ਜਿਹੜੀ ਜ਼ਮੀਨ ਦੀ ਮਿੱਟੀ ਹੈ ਨਾ ਬਰੀਕ ਖੇ ਗਿਆ ਹੋਇਆ ਗੁਰਬਾਣੀ ਖੇ ਦੀ ਹੈ ਉੱਡਦੀ ਹੁੰਦੀ ਹੈ ਆਕਾਸ਼ ਨੂੰ ਚੜਦੀ ਉੱਤੇ ਨੂੰ ਉਹ ਤਾਂ ਕਿਤੇ ਚਲੀ ਜਾਂਦੀ ਹੈ ਸੋ ਉੱਡ ਲਾ ਕੇ ਅੰਗ ਕਿਤੇ ਟਿਕਾਈ ਤੇ ਖੇ ਲਿਖਿਆ ਖੇ ਪਈ ਤੋਂ ਕਿਆ ਪਿਆ ਜੋੜ ਲੱਗ ਅੰਗ ਉਹ ਤੇ ਉੱਡਣਾ ਲਫ਼ਜ਼ ਹੈ ਪਹਿਲਾ ਰੋੜਾ ਹੋ ਰੋ ਕੇ ਹੈ ਨਾ ਫਿਰ ਰੋੜੇ ਤੋਂ ਖੇ ਕਿਹਾ ਇਹ ਧੂੜਾ ਖੇ ਉਹ ਖੇ ਨੂੰ ਸੰਤ ਧੂੜ ਕਹੀ ਜਾਂਦੇ ਨੇ ਅੜਾਉਂਦੇ ਨੇ ਖੇ ਕਹਿੰਦੇ ਨੇ ਧੂੜ ਖੇ ਨੂੰ ਧੂੜ ਕਹਿੰਦੇ ਜਾਂਦੇ ਨੇ ਖੇ ਨੂੰ ਖੇ ਨੂੰ ਧੂੜ ਕਹਿੰਦੇ ਨੇ ਜੁੱਤੀਆਂ ਦੇ ਤਾਂ ਉਹਨੇ ਖੇ ਹੈ ਪੈਰਾਂ ਦੇ ਤਾਂ ਖੇ ਉੱਡਦੀ ਹੈ ਖੇਡ ਗਈ ਹੋ ਜਾਣਾ ਦੇ ਟੁੱਟ ਗਈ ਉਹ ਸਾਧ ਜਨਾ ਦੇ ਮੰਗੂ ਟੁੱਟ ਉਹਨਾਂ ਦੇ ਪੈਰਾਂ ਤੇ ਕਿਸੇ ਸਾਧ ਨੇ ਟੁੱਟ ਸਿੱਟੀ ਆ ਉਹਦਾ ਹਵਾ ਜੋ ਉੱਡ ਕੇ ਖੇ ਆਈ ਹੋਈ ਹੈ ਉਹਨਾਂ ਨੇ ਕਹਿੰਦੇ ਜਿਹੜੀ ਸਾਡੇ ਪੈਰਾਂ ਤੇ ਖੇ ਹੈ ਨਾ ਇਹ ਸਾਡੀ ਧੂੜ ਹੋ ਗਈ ਇਹ ਧੂੜ ਦੀ ਵਿਆਖਿਆ ਵੀ ਅੱਗੇ ਕੀਤੀ ਹੈ ਫਿਰ ਗੁਰੂਆਂ ਨੇ ਇਹ ਇਦਾਂ ਹੀ ਕਹਿੰਦੇ ਤੇ ਪਹਿਲਾਂ ਵੀ ਕਹਿੰਦੇ ਤਰਦਾ ਧੂੜ ਤੇ ਤੇਰੇ ਜਨੂਆ ਤੇਰੇ ਜਨ ਆਪੇ ਪਨੀ ਧੂੜ ਹੁੰਦੇ ਨੇ ਹੋਰ ਦੱਸ ਕੀ ਕਰਾਂ ਤੇਰੇ ਜਨੂਆ ਤੇਰੇ ਜਨ ਨੇ ਜਿਹੜੇ ਉਹ ਪਨੀ ਧੂੜ ਨੇ ਉਹ ਆਪੇ ਧੂੜ ਨੇ ਉਹ ਆਪਣਾ ਆਪਾ ਹੀ ਛੱਡ ਰਹੇ ਨੇ ਆਪਣੀ ਭਗਤੀ ਲਾ ਰਹੇ ਨੇ ਨਾ ਆਪਣਾ ਗਿਆਨ ਦੇ ਰਹੇ ਨੇ ਉਹ ਆਪਣਾ ਗਿਆਨ ਹੈ ਦੇ ਰਹੇ ਨੇ ਆਪਣਾ ਗਿਆਨ ਆਪਣੀ ਉਹ ਧੂੜ ਹੁੰਦੀ ਆ ਆਪਣੇ ਗਿਆਨ ਦੀ ਉਹ ਵਰਸ਼ਾ ਕਰ ਰਹੇ ਨੇ ਤੱਦਾ ਧੂੜ ਪੁਨੀਤ ਤੇਰੇ ਜਨੂਆ ਤਨ ਤੇ ਉਹ ਜਹ ਰੁਚੀ ਕਹਿ ਬਰੀਓ ਬਦੂਆ ਜੀ ਉਹ ਤਨ ਉਹ ਨੇ ਜਿਨ੍ਹਾਂ ਨੂੰ ਇਸ ਧੂੜ ਦੀ ਰੁਚੀ ਹੋ ਜਵੇ ਭੁੱਖ ਹੋ ਜਵੇ ਜਿਨ੍ਹਾਂ ਦੇ ਅੰਦਰ ਇਹ ਧੂੜ ਦੀ ਇੱਛਾ ਹੋ ਜਾਵੇ ਰੁਚੀ ਹੋ ਜਵੇ ਭੁੱਖ ਜਾਗੇ ਇਸ ਧੂੜ ਦੀ ਰੁਚੀ ਆ ਮਨੁਆ ਜੋ ਗੁਰਬਾਣੀ ਦਾ ਗਿਆਨ ਹੈ ਜਿਸ ਨਾਮ ਹੈ ਉਹ ਜਿਹੜਾ ਨਾਮ ਹੈ ਉਹੀ ਧੂੜ ਹੈ ਪਨੀਰ ਧੂੜ ਜਿਹੜਾ ਗੁਰਬਾਣੀ ਹਰ ਨਾਮ ਸਮਾਇਆ ਉਹੀ ਧੂੜ ਹੈ ਗੁਰਬਾਣੀ ਦੀ ਸੋਝੀ ਹੀ ਧੂੜ ਹੈ ਸੋਝੀ ਨਾਲ ਮਨ ਸੁਧ ਹੋਣਾ ਹਾਂਜੀ ਜੀ ਨਾ ਕੀ ਮੰਗੋ ਧੂੜ ਪਾਰ ਬ੍ਰਹਮ ਮੇਰੀ ਸਰਦਾ ਪੂਰ ਇਹ ਪਾਰ ਬ੍ਰਹਮ ਮੇਰੀ ਇਹ ਸਰਦਾ ਪੂਰ ਇਹ ਪਾਰ ਬ੍ਰਹਮ ਮੇਰੀ ਪੂਰ ਨਹੀਂ ਸਰਦਾ ਕਿਵੇਂ ਪੂਰੂਗਾ ਸਦਾ ਸਦਾ ਪ੍ਰਭ ਕੇ ਕਿਵੇਂ ਪੂਰੂਗਾ ਸਾਧ ਨਹੀਂ ਪੂਰ ਸਕਦਾ ਹੈ ਪਾਰ ਬ੍ਰਹਮ ਪੂਰੂਗਾ ਪਾਰ ਬ੍ਰਹਮ ਕਿਸੇ ਨੂੰ ਬੁਲਾਊਗਾ ਤਾਂ ਬੋਲੂਗਾ ਆਪਣੇ ਆਪ ਕੋਈ ਕਿਵੇਂ ਬੋਲ ਕੋਈ ਸਾਧ ਦੇ ਬਸ ਕੁਝ ਨਹੀਂ ਹੈ ਇਹ ਕਿ ਉਠ ਉਠ ਦੇਖੋ ਮੇਗੇ ਨੂੰ ਮੇਗੇ ਕੇ ਹੱਥ ਕਸ਼ਨਾ ਹੈ ਇਹ ਆਦੀ ਕੁਝ ਵੀ ਨਹੀਂ ਹੈ ਇਸ ਕਰਕੇ ਪਾਰ ਬ੍ਰਹਮ ਮੇਰੀ ਸਰਦਾ ਪੂਰ ਕੇ ਹੈ ਮੇਗੇ ਦੇ ਕੋਲ ਕੁਝ ਨਹੀਂ ਹੁੰਦਾ ਸਦਾ ਸਦਾ ਪ੍ਰਭ ਕੇ ਗੁਣ ਗਾਵੂੰ ਸਾਸ ਸਾਸ ਪ੍ਰਭ ਤੁਮੇ ਧਿਆਵੂੰ ਸਦਾ ਸਦਾ ਪ੍ਰਭ ਕੇ ਗੁਣ ਗਾਵੂੰ ਮੈਂ ਸਦਾ ਸਦਾ ਪ੍ਰਭ ਦੇ ਗੁਣ ਗਾਵਾਂ ਕੋਈ ਪਾਰ ਬ੍ਰਹਮ ਜੇ ਗਵਾਊਗਾ ਕੋਣ ਤਾਂ ਗਾਊਗਾ ਜੇ ਪਿੱਛੇ ਸੰਪਰਕ ਹੋਊਗਾ ਜੇ ਬੁਲਾਊਗਾ ਤਾਂ ਬੋਲੂਗਾ ਨਾ ਪ੍ਰਭ ਕੇ ਗੁਣ ਗਾਉਣ ਵਾਲੀ ਗੱਲ ਹੈ ਹੁਣ ਪਾਰ ਬ੍ਰਹਮ ਮੇਰੀ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਹੈ ਸਦਾ ਸਦਾ ਪ੍ਰਭ ਕੇ ਗੁਣ ਗਾਵਾਂ ਸਾਥ ਸਾਥ ਪ੍ਰਭ ਤੁਮੇ ਤੇ ਆਹੂੰ ਸਾਥ ਸਾਥ ਪ੍ਰਭ ਤੁਮੇ ਤੇ ਆਹੂੰ ਫਿਰ ਪ੍ਰਭ ਮੈਂ ਸਾਥ ਸਾਥ ਤੈਨੂੰ ਧਿਆਨ ਤੇਰੇ ਧਿਆਨ ਰੱਖਾਂ ਚਰਨ ਕਮਲ ਸੋ ਲਾਗੇ ਪ੍ਰੀਤ ਭਗਤੀ ਗੁਰੂ ਪ੍ਰਭ ਕੀ ਨਿਤ ਨੀਤ ਚਰਨ ਕਮਲ ਸੋ ਲਾਗੇ ਪ੍ਰੀਤ ਚਰਨ ਕਮਲ ਕੀ ਹੈ ਮੇਰਾ ਹਿਰਦਾ ਉਹਦੇ ਤੇਰੇ ਚਰਨ ਨੇ ਉਹਦੇ ਤੇਰਾ ਹੁਕਮ ਹੈ ਉਹਦੇ ਤੇਰਾ ਸ਼ਬਦ ਸ਼ਬਦ ਹੈ ਉੱਥੇ ਪ੍ਰੀਤ ਲੱਗ ਜਾਂਦੀ ਚੜ੍ਹਦੇ ਕਰਨ ਸਾਂ ਲੱਗਾ ਪ੍ਰੀਤ ਪ੍ਰੀਤ ਭਗਤੀ ਕਰੋ ਪ੍ਰਭ ਕੀ ਨਿਤਨੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਮੈਂ ਨਿਤ ਪ੍ਰਤੀ ਦਿੱਤਾ ਪ੍ਰਤੀ ਰੋਜ਼ ਪ੍ਰਭ ਦੀ ਭਗਤ ਕਰੋ ਆਤਮ ਆਪਣੇ ਮੂਲ ਦੀ ਭਗਤੀ ਕਰੋ ਭਗਤੀ ਕੀ ਹੁੰਦੀ ਹੈ ਜੁੜਿਆ ਰਹਿਣਾ ਭਗਤੀ ਲਈ ਜੁੜਿਆ ਰਹਿਣਾ ਭਗਤ ਦਾ ਮਤਲਬ ਜੁੜਿਆ ਰਹਿਣਾ ਬਸ ਜੁੜਿਆ ਰਹਿਣਾ ਭਗਤੀ ਜੇ ਚੇਤਾ ਜਿਹਦਾ ਜਿਹੜੀ ਗੱਲ ਦਾ ਸਭ ਚੇਤਾ ਸੀ ਉਹਨਾਂ ਜੁੜੇ ਹੋਏ ਆ ਜਿਹੜੀ ਭੁੱਲ ਗਈ ਉਹ ਡਿਸਕਨੈਕਟ ਹੋ ਗਏ ਜਿਹੜੀ ਗੱਲ ਸਾਡੇ ਧਿਆਨ ਵਿੱਚ ਆ ਉੱਥੇ ਜੁੜੇ ਹੋਏ ਹਾਂ ਜਿੱਥੋਂ ਧਿਆਨ ਵਿਸਰਿਆ ਉੱਥੋਂ ਟੁੱਟ ਗਏ ਧਿਆਨ ਜੁੜਿਆ ਰਹਿਣਾ ਹੀ ਭਗਤੀ ਆਪਣੇ ਮੂਲ 'ਚ ਧਿਆਨ ਰੱਖਣਾ ਹੀ ਭਗਤੀ ਹੈ ਅੰਤਰਾਤਮਾ ਦੀ ਆਵਾਜ਼ ਦੇ ਵਿੱਚ ਧਿਆਨ ਰੱਖਣਾ ਹੀ ਭਗਤੀ ਹੈ ਭਗਤ ਕਰੂ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਹਿਬ ਜਿਉ ਤੂੰ ਚਲਾਇ ਤਵੇਂ ਚੱਲਾਂ ਸੌਂਦੀਏ ਭਗਤੀ ਹੁਕਮ ਚੱਲਣਾ ਇਹ ਭਗਤੀ ਹਾਂ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਹਿਬ ਏਕੋ ਓਟ ਏਕ ਆਧਾਰ ਇੱਕੋ ਹੀ ਓਟ ਹੋਵੇ ਇੱਕ ਓਟ ਕਾਦੀ ਹੈ ਸੱਚ ਦੀ ਸਿਰਫ ਸੱਚ ਦੀ ਓਟ ਰੱਖਣੀ ਹੈ ਝੂਠ ਦੀ ਨਹੀਂ ਰੱਖਣੀ ਦੋ ਓਟਾਂ ਨਹੀਂ ਠੀਕ ਹੈ ਉਹਦੀਆਂ ਜੇ ਜੰਗ ਹੁੰਦੀ ਹੋਵੇ ਲੜਾਈ ਹੁੰਦੀ ਹੋਵੇ ਵੀ ਉਹ ਗੋਲੀ ਵਰਸਦੀ ਹੋਵੇ ਤੇ ਕਪਲਾ ਦੂਈ ਓਟ ਨੂੰ ਚਲਾ ਜਾਊਗਾ ਭੱਜ ਕੇ ਤੇ ਕਦ ਨਹੀਂ ਜਾਂਦਾ ਦੂਈ ਓਟ ਨੂੰ ਦੋ ਪੇੜ ਨੇ ਦੋ ਪੇੜਾਂ ਦੀ ਓਟ ਲਈ ਹੋਈ ਆ ਇੱਕ ਪੇੜ ਨੂੰ ਛੱਡ ਕੇ ਦੂਏ ਪੇੜ ਤੇ ਕਾਹਦੇ ਨਹੀਂ ਜਾਂਦਾ ਉਹ ਕਹਿੰਦਾ ਵਿਚਾਲੇ ਜਾਂਦੇ ਜਾਂਦੇ ਗੋਲੀ ਵੱਜੂਗੀ ਇੱਕ ਕੋੜ ਛੱਡ ਕੇ ਦੂਈ ਨੂੰ ਗਿਆ ਵਿਚਾਲੇ ਗੋਲੀ ਵੱਜ ਉੱਥੇ ਨਹੀਂ ਜਾਂਦਾ ਛੱਡ ਕੇ ਇਹ ਤਾਂ ਬੜੀ ਛੱਡੀ ਜਾਂਦਾ ਇੱਥੇ ਦੀਨ ਆਦੀ ਨੂੰ ਕੋਸ਼ਾ ਉੱਥੇ ਦੀਨ ਦਾ ਗੋਲੀ ਆਉਂਦੀ ਦਾ ਵੀ ਪਤਾ ਲੱਗਦਾ ਆਦਮੀ ਡਿੱਗਦੇ ਵੀ ਪਤਾ ਲੱਗਦਾ ਦੂਈ ਓਟ ਰੱਖਣੀ ਖਤਰਨਾਕ ਹੁੰਦੀ ਹੈ ਦੂਈ ਓਟ ਤਾਂ ਬਹੁਤ ਹੈ ਦੋਏ ਰੱਖੀਆਂ ਹੋਈਆਂ ਨੇ ਅਸੀਂ ਉਟਾਂ ਸਮਝਿਆ ਜੀ ਇਹ ਕੋਟ ਇੱਕ ਆਧਾਰ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਨਾਨਕ ਕੀ ਮੰਗਦਾ ਨਾਮ ਮੰਗਦਾ ਨਾਮ ਤਾਂ ਮੰਗਦਾ ਪਰ ਸਾਰ ਨਾਮ ਮੰਗਦਾ ਨਾਮ ਪ੍ਰਭ ਸਾਰ ਸਾਰ ਕੀ ਹੈ ਸਾਡਾ ਰੱਤੀ ਜਿਹੜਾ ਨਾਮ ਹੈ ਸ਼ਬਦ ਗੁਰੂ ਉਹਨੂੰ ਸਾਰ ਜ਼ਿਆਦਾ ਨਾਮ ਜਦ ਅਸੀਂ ਜੋ ਸਮਝ ਲਿਆ ਉਹ ਸਾਰ ਨਾਮ ਹੈ ਸਾਰ ਨਾਮ ਸਿਰਫ ਜਿਹੜਾ ਆਤਮਾ ਨਾਲ ਰਿਲੇਟਡ ਗਿਆਨ ਹੈ ਉਹ ਸਾਰ ਹੈ ਜਿਹੜਾ ਸੰਸਾਰ ਨਾਲ ਰਿਲੇਟਡ ਨਾਮ ਉਹ ਸਾਰ ਨਹੀਂ ਹੈ ਕਿਉਂਕਿ ਸਾਡੇ ਕੋਲ ਦੋ ਪ੍ਰਕਾਰ ਦਾ ਗਿਆਨ ਹੈ ਗੁਰਬਾਣੀ ਚ ਜੋ ਮੰਗਦਾ ਉਹ ਪੁਨੀਤ ਹੈ ਜੋ ਸੁਣਦਾ ਪੁਨੀਤ ਹੈ ਸੁਣਤੇ ਪੁਨੀਤ ਕਹਤੇ ਪਵਿੱਤ ਕਿਉਂ ਆ ਜੋ ਬੋਲਿਆ ਇਹ ਜੇ ਸਾਰ ਦੋ ਪ੍ਰਕਾਰ ਦਾ ਇੱਕ ਪ੍ਰਕਾਰ ਦਾ ਸਾਰ ਸਮਝਾਉਣ ਵਾਸਤੇ ਦੂਜੀ ਪ੍ਰਕਾਰ ਦਾ ਸਾਰ ਨਾਲ ਬਦਲ ਲੈਣੀ ਪਈ ਦੂਈ ਪ੍ਰਕਾਰ ਦਾ ਗਿਆਨ ਜਿਹੜਾ ਸੀਗਾ ਜਿਹੜਾ ਜਿਵੇਂ ਸਗਲ ਬਨਸਪਤ ਮੈਂ ਬੈਸੰਤਰ ਕਹਿੰਦੇ ਨਾ ਇਹ ਸਾਨੂੰ ਕੋਲੋਂ ਦੇਣਾ ਪਿਆ ਉੱਥੋਂ ਨਹੀਂ ਆਈ ਹੋਈ ਜਿਹੜਾ ਹਾਂ ਜਿਹੜਾ ਮਾਇਆ ਦਾ ਗਿਆਨ ਲਿਆ ਨਾ ਮਾਇਆ ਦਾ ਸਾਰ ਉਹ ਉੱਥੋਂ ਨਹੀਂ ਹੋਣਾ ਤੁਰੋਂ ਨਹੀਂ ਹੁੰਦਾ ਵਿਆਖਿਆ ਕਰਨ ਵੇਲੇ ਬਾਹਰੋਂ ਐਗਜ਼ਾਮਪਲ ਦੇ ਵਿਆਖਿਆ ਕਰਨ ਵੇਲੇ ਜਿਹੜਾ ਬਾਹਰੋਂ ਐਗਜ਼ਾਮਪਲ ਦੇਣੀ ਆ ਉਹ ਉੱਥੋਂ ਨਹੀਂ ਉਹ ਸਾਰ ਨਹੀਂ ਹੁੰਦਾ ਉਹ ਸੰਸਾਰ ਦਾ ਸਾਰ ਹੈ ਉਹ ਦੋ ਉਹ ਦੂਜੀ ਓਟ ਹੈ ਉਹੀ ਤਾਂ ਦੂਜੀ ਓਟ ਹੈ ਦੂਜੀ ਓਟ 'ਚ ਖੜੇ ਨੇ ਅੱਜ ਟੀਕਾਕਾਰ ਸਾਰ ਸਾਰ ਵਾਲਾ ਗਿਆਨ ਛੱਡ ਕੇ ਸੰਸਾਰੀ ਗਿਆਨ ਦਾ ਜਿਹੜਾ ਸਾਰ ਹੈ ਉਹਦੀ ਓਟ 'ਚ ਖੜ ਕੇ ਉਹ ਸਾਰੇ ਖਤਮ ਹੋ ਗਏ ਦੂਜੀ ਓਟ ਲੈ ਲਈ ਮਾਇਆ ਵਾਲੀ ਤਤ ਸਾਰ ਛੱਡ ਤਤ ਸਾਰ ਛੱਡ ਮਾਇਆ ਦਾ ਸਾਰ ਲੈ ਲਿਆ ਸਰੀਰ ਦਾ ਗਿਆਨ ਲੈ ਲਿਆ ਸਰੀਰਕ ਤੌਰ ਤੇ ਬਾਹਰ ਲੈਵਲ ਦੇ ਅਰਥ ਮਾਇਆ ਦੇ ਲੈਵਲ ਦੇ ਅਰਥ ਰਹਿ ਗਏ ਸਾਰ ਛੱਡ ਆ ਨਾਨਕ ਨਾਮ ਨਾਨਕ ਮੰਗੇ ਨਾਮ ਪ੍ਰਭ ਸਾਰ ਨਾਮ ਮੰਗਦਾ ਹੈ ਸਿਰਫ ਆਤਮ ਗਿਆਨ ਮੰਗਦਾ ਹੈ ਸੰਸਾਰ ਦੇ ਗਿਆਨ ਦੀ ਕੋਈ ਲੋੜ ਨਹੀਂ ਇਹ ਤਾਂ ਸੰਸਾਰ ਦੇ ਗਿਆਨ ਦੀ ਗੱਲ ਕਰਦੇ ਨੇ ਤਤ ਗਿਆਨ ਸਾਰੇ ਛੱਡਿਆ ਹੋਇਆ ਤਤ ਖਾਲਸਾ ਨਾਮ ਤਾਂ ਸੀ ਉਹ ਤਤ ਗਿਆਨ ਦਾ ਸਾਰ ਗਿਆਨ ਦਾ ਦੂਆ ਸੀ ਇਹ ਦੂਏ ਬੀੜੇ ਦੂਏ ਗਿਆਨ ਵਾਲੇ ਸੀ ਜਿਹੜੇ ਦੂਆ ਅਰਥ ਕਰਦੇ ਸੀ ਨਾ ਜੋ ਠੀਕੇ ਕਰਦੇ ਨੇ ਇਹ ਬੰਦੇ ਬਹਾਦਰ ਵਾਲੇ ਸੀ ਜਾਂ ਦੂਏ ਬੀੜੇ ਸੀ ਜਿਹੜੇ ਭਰਤੀ ਹੋ ਗਏ ਸੀ ਇਕੱਠੇ ਉਦੋਂ ਫੌਜਾਂ 'ਚ ਜਿਹੜੇ ਰਣਜੀਤ ਸਿੰਘ ਦੀ ਫੌਜ 'ਚ ਗਏ ਉਹ ਮਾਇਆ ਦੇ ਗਿਆਨ ਵਾਲੇ ਅਰਥ ਕਰਦੇ ਸੀ ਤਤ ਖਾਲਸਾ ਸਾਰ ਗੁਰੂ ਘਰ ਵਾਲੇ ਅਰਥ ਕਰਦਾ ਸੀ ਉਹਦਾ ਨਾਮ ਤਤ ਖਾਲਸਾ ਤਾਂ ਸੀ ਉਹ ਤਤ ਸਾਰ ਨਾਲ ਜੁੜੇ ਹੋਏ ਤੇ ਇਹ ਮਾਇਆ ਧਾਰੀ ਸੀ ਤਾਂ ਦੋ ਧੜੇ ਹੋ ਗਏ ਸੀ ਅੱਜ ਵੀ ਦੋਏ ਨੇ ਹੁਣ ਦੇਖਦੇ ਆਂ ਵੀ ਤਤ ਸਾਰ ਨਾਲ ਕਿਹੜੇ ਆਉਂਦੇ ਨੇ ਦੂਏ ਧੜੇ ਮੀਣਿਆਂ ਦੇ ਸੰਦਾਂ ਵਾਲੇ ਧੜੇ ਨੇ ਜਿਹੜੇ ਉਹ ਆਪੇ ਅੱਡ ਹੋ ਜਾਣਗੇ ਇਹ ਲੋੜ ਏ ਸੀ ਲੱਸੀ ਅੱਡ ਹੋ ਜੂਗੀ ਬਾਕੀ ਕੀ ਹੈ ਸੰਤੋਂ ਮਾਖਣ ਖਾਇਆ ਸਾਰਾ ਪੀਏ ਉਹੜਾ ਛਾਛ ਸੀ ਉਹ ਸਾਰ ਨਹੀਂ ਹੁੰਦਾ ਸਾਰ ਕੀ ਹੈ ਸਾਰ ਮੱਖਣ ਦਹੀਂ ਚੋਂ ਮੱਖਣ ਮੱਖਣ ਕੱਢ ਲਿਆ ਬਾਕੀ ਤਾਂ ਦਹੀਂ ਹੈ ਬਾਕੀ ਲੱਸੀ ਹੈ ਲੱਸੀ 'ਚ ਵੀ ਹੁੰਦਾ ਥੋੜਾ ਬਹੁਤਾ ਤਤ ਲੱਸੀ 'ਚ ਵੀ ਗਿਆਨ ਹੁੰਦਾ ਪਰ ਲੱਸੀ ਦਾ ਗਿਆਨ ਜਿਹੜਾ ਹੁੰਦਾ ਨਾ ਉਹ ਬਸ ਮਾਮੂਲੀ ਜਾਈ ਹੁੰਦਾ ਪ੍ਰਭ ਦੀ ਦ੍ਰਿਸ਼ਟੀ ਮਹਾਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਈ ਉਹ ਜਿਹੜਾ ਲੱਸੀ ਵਾਲਾ ਗਿਆਨ ਹੈ ਉਹੀ ਆ ਉਹਦੀਆਂ ਗੁਰਦਾਸ ਦੀਆਂ 12 ਚ 12 ਲੱਸੀ ਵਾਲਾ ਗਿਆਨ ਦਿੱਤਾ ਹੈ ਉਹ ਜਿਹੜਾ ਮਿਸ਼ਨਰੀ ਪ੍ਰਚਾਰ ਕਰਦਾ ਹੈ ਦਾ ਪੈਟਰਨ ਹੋਈ ਹੈ ਵੀੜਿਆਂ ਦਾ ਪੈਟਰਨ ਗੁਰਦਾਸ ਦੀਆਂ 12 ਵੀੜਿਆਂ ਦਾ ਪੈਟਰਨ ਗੁਰਦਾਸ ਦੀਆਂ 12 ਉਹਨਾਂ ਨੇ ਆਪਣੇ ਪੈਟਰਨ ਦਾ ਗ੍ਰੰਥ ਲਿਖ ਲਿਆ ਲਿਖਾ ਲਿਆ ਉਹਦਾ ਪ੍ਰਚਾਰ ਕਰਦੇ ਨੇ ਉਹ ਤਾਂ ਵੀੜਿਆਂ ਦਾ ਪੈਟਰਨ